ਨਿਰਗੁਣ ਯਾਰੇ ਆਣਿਆ ਸੋ ਪ੍ਰਭ ਸਦਾ ਸੰਭਾਲੇ ਜਿਨ ਕੀਆ ਤਿਸ ਚੀਤ ਰਖ ਨਾਨਕ ਨਿਭੀ ਨਾਲ ਅਸ਼ਪਦੀ ਰਮਈਆ ਕੇ ਗੁਣ ਚੇਤ ਪ੍ਰਾਨੀ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭ ਅਗਨਿ ਮਹਿ ਜਿਨੇ ਉਵਾਰਿਆ ਬਾਰ ਵਿਵਸਥਾ ਤੁਝੇ ਪਿਆਰਾ ਦੂਦ ਭਾਰੀ ਜੋਗਨ ਭੋਜਨ ਸੁਸੂਧ ਬਿਰਧ ਭਇਆ ਉਪਰ ਸਾਖ ਸੈਨ ਮੁਖ ਅਭਿਆਉ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਹੋ ਤਉ ਨਾਨਕ ਸੀਜੈ ਜਿਹ ਪ੍ਰਸਾਦ ਧਾਰੀ ਉਪਰ ਸੁਖ ਬਸੈ ਸੁਖ ਭਰਾ ਬੀਜ ਮਨਤਾ ਸੰਹਸੈ ਜਿਹ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਉਪਾਵਕ ਅਮੁੱਲਾ ਜਿਹ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸਹਿ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੂੜ ਅੰਧ ਵਿਆਪੇ ਨਾਨਕ ਕਾਢ ਲਿਓ ਪ੍ਰਭ ਆਪੇ ਆਦਿ ਅੰਤ ਜੋ ਰਾਖਨ ਹਾਰ ਤਿਸ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨੇ ਦੀ ਪਾਵੈ ਤਾ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਸਰਾ ਹਜੂਰੇ ਤਾ ਕਉ ਅੰਧਾ ਜਾਣ ਦੂਰੇ ਜਾ ਕੀ ਟਾਹਲ ਪਾਵੈ ਦਰਗਹ ਮਾਨੁ ਤਿਸੈ ਬਿਸਾਰੈ ਮੂਦ ਜਾਨ ਸਦਾ ਸਦਾ ਇਹੋ ਕੂਲਨ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਧ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਆਸਥਰ ਕਰਿ ਮਾਨੈ ਜੋ ਹੋਵਨ ਸੋ ਦੂਰ ਪ੍ਰਾਨੈ ਛੋੜ ਜਾਏ ਤਿਸ ਕਾ ਕੰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਧਨ ਪ੍ਰੀਤ ਭਸਮ ਸੰਗ ਹੋਏ ਕੂ ਮੈਂ ਪਤ ਵਿਕਰਾਲ ਨਾਨਕ ਕਾਢੇ ਲੇਹੋ ਪ੍ਰਭ ਦਇਆਲ ਕਰਤੂਤ ਪਸ਼ੂ ਕੀ ਮਾਨਸ ਜਾਤੇ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਰਮ ਆਇਆ ਛਪ ਸਿਨਾਹੇ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸੁਆਨ ਅੰਤਰ ਅਗਨੇ ਬਾਹਰ ਤਨ ਸੁਆਹਾ ਗਲੀ ਪਾਥਰ ਕੈਸੇ ਤਰੈ ਅਥਾ ਜਾ ਕੈ ਅੰਤਰ ਬਸੈ ਪ੍ਰਵਿਆਪੇ ਨਾਨਕ ਤੇ ਜਨ ਸਹਜ ਸਮਾਤ ਸੁਣਿੰਦਾ ਕੈਸੇ ਮਾਰਗ ਪਾਵੈ ਕਰ ਗੈ ਲਿਹੋੜ ਨਿਭਾਵੈ ਕਹਾ ਬੁਝਾਰਤ ਬੁਝੈ ਡੋਰਾ ਨਿਸ ਕਈਆ ਤੋ ਸਮਝੈ ਭੋਰਾ ਕਹਾ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤਉ ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੁਹਾ ਉਸ ਗਮਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੂਰੀ ਕਿਰਪਾ ਕਰੈ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬੈਰਾਈ ਤਾ ਸੋ ਪ੍ਰੀਤ ਬਲੁਆ ਕੇ ਗ੍ਰਹਿ ਭੀਤਰ ਵਸੈ ਅੰਧ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨ ਹੈ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਤ੍ਰੋਹ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲੈ ਹੋ ਆਪਨ ਕਰ ਕਰਮ ਤੂੰ ਠਾਕੁਰ ਤੁਮ ਕਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਿਕ ਤੇਰੇ ਤੂਰੀ ਕਿਰਪਾ ਮਹਿ ਸੂਖ ਨੇਰੇ ਕੋਏ ਨਾ ਜਾਣੈ ਤੂੰ ਰਾਯੰਤ ਉਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਤਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਾਤ ਮੇ ਤੁਮ ਹੀ ਜਾਣੀ ਨਾਨਕ ਦਾ ਸਦਾ ਕੁਰਬਾਨੀ